ਭਾਗ 10ਵਾਂ ਤੁਸੀਂ ਸੁਣ ਰਹੇ ਸੀ ਕਿ ਚਿੱਤਰਕਾਰ ਮਾਇਰਾ ਨੂੰ ਉਸਦੇ ਸਕੂਲ ਵਿੱਚ ਮਿਲਣ ਲਈ ਗਿਆ ਹੋਇਆ ਸੀ ਤੇ ਉੱਥੇ ਮਾਇਰਾ ਆਪਣੀ ਜ਼ਿੰਦਗੀ ਬਾਰੇ ਚਿੱਤਰਕਾਰ ਨੂੰ ਦੱਸ ਰਹੀ ਸੀ ਹੁਣ ਉਸ ਤੋਂ ਅੱਗੇ ਖਾਣਾ ਖਾਣ ਬਾਅਦ ਅਸੀਂ ਸਕੂਲ ਦੇ ਗਰਾਊਂਡ ਵਿੱਚ ਚਲੇ ਗਏ ਬੱਚਿਆਂ ਨੂੰ ਆਰਾਮ ਕਰਨ ਲਈ ਸਕੂਲ ਦੇ ਹੀ ਸਾਈਡ ਤੇ ਬਣੇ ਇੱਕ ਲੰਬੇ ਅਤੇ ਵੱਡੇ ਕਮਰੇ ਵਿੱਚ ਭੇਜ ਦਿੱਤਾ ਗਿਆ ਜਦੋਂ ਉਸ ਨੂੰ ਮਾਇਰਾ ਨੇ ਬੁਲਾਇਆ ਅਤੇ ਸਕੂਲ ਦੇ ਗਰਾਊਂਡ ਵਿੱਚ ਇੱਕ ਦਰਖਤ ਦੇ ਥੱਲੇ ਦੋ ਕੁਰਸੀਆਂ ਲਿਆਉਣ ਲਈ ਕਿਹਾ ਦੁਪਹਿਰ ਢਲ ਰਹੀ ਸੀ ਦਰਖਤ ਦੀ ਛਾਂ ਗੂੜੀ ਸੀ ਅਸੀਂ ਦੋਵੇਂ ਇੱਥੇ ਬੈਠ ਗਏ ਚੌਂਕੀਦਾਰ ਸਾਡੇ ਲਈ ਚਾਹ ਬਣਾਉਣ ਲਈ ਚਲਾ ਗਿਆ ਸੀ ਅਸੀਂ ਇੱਥੇ ਸਾਂ ਸਕੂਲ ਦੇ ਗਰਾਊਂਡ ਵਿੱਚ ਦਰਖਤ ਦੇ ਥੱਲੇ ਸੰਘਣੀ ਛਾਵੇਂ ਦੋਵੇਂ ਚੁੱਪ ਮਾਇਰਾ ਕੁਝ ਸੋਚ ਰਹੀ ਸੀ ਮੈਂ ਉਸ ਨੂੰ ਕੁਝ ਵੀ ਪੁੱਛਣਾ ਠੀਕ ਨਹੀਂ ਸਮਝਿਆ ਕਿਉਂਕਿ ਕਿਸੇ ਦਾ ਸੱਚ ਸਿਰਫ ਉਦੋਂ ਹੀ ਜਾਣਿਆ ਜਾ ਸਕਦਾ ਹੈ ਜਦੋਂ ਉਹ ਆਪ ਬੋਲਣਾ ਚਾਹੁੰਦਾ ਹੋਵੇ ਇਸ ਸਮੇਂ ਕੋਈ ਵੀ ਸਵਾਲ ਸਾਂਝੀਆਂ ਕਰਨ ਵਾਲੀਆਂ ਗੱਲਾਂ ਵਿੱਚ ਅੜਿੱਕਾ ਬਣ ਜਾਂਦਾ ਹੈ ਮੈਂ ਉਡੀਕ ਕਰ ਰਿਹਾ ਸਾਂ ਕਿ ਮਾਇਰਾ ਕੁਝ ਬੋਲੇ 5-7 ਮਿੰਟ ਮਾਇਰਾ ਸੋਚਦੀ ਰਹੀ ਫਿਰ ਉਸਨੇ ਬੋਲਣਾ ਸ਼ੁਰੂ ਕੀਤਾ ਤੁਹਾਨੂੰ ਪਤਾ ਹੈ ਕਿ ਇਸ ਧਰਤੀ ਤੇ ਮਨੁੱਖ ਸਦੀਆਂ ਤੋਂ ਹੈ ਬਹੁਤੇ ਮਨੁੱਖਾਂ ਨੂੰ ਚੰਗੇ ਮਾੜੇ ਦੀ ਸਮਝ ਵੀ ਹੈ ਫਿਰ ਵੀ ਸਦੀਆਂ ਤੋਂ ਜ਼ੁਰਮ ਹੁੰਦਾ ਹੈ ਮਨੁੱਖ ਸ਼ਾਇਦ ਅਜਿਹਾ ਪ੍ਰਾਣੀ ਹੈ ਜਿਸ ਨੇ ਹਰ ਰਿਸ਼ਤੇ ਨੂੰ ਅਲੱਗ-ਅਲੱਗ ਨਾਮ ਤੇ ਪਰਿਭਾਸ਼ਾ ਦਿੱਤੀ ਹੋਈ ਹੈ ਪਰ ਹਰ ਥਾਂ ਤੇ ਰਿਸ਼ਤਿਆਂ ਦੇ ਅਰਥ ਬਦਲ ਜਾਂਦੇ ਹਨ ਮੈਨੂੰ ਵੇਖੋ ਮੇਰੇ ਨਾਲ ਉਸ ਆਦਮੀ ਨੇ ਬਲਾਤਕਾਰ ਕੀਤਾ ਜੋ ਮੇਰਾ ਭਰਾ ਹੈ ਜਾਂ ਭਰਾ ਵਰਗਾ ਹੈ ਆਦਮੀ ਨੂੰ ਸਥਿਤੀਆਂ ਬਦਲ ਦਿੰਦੀਆਂ ਹਨ ਬਹੁਤ ਘੱਟ ਆਦਮੀ ਮਜ਼ਬੂਤ ਹੁੰਦੇ ਹਨ ਆਮ ਆਦਮੀ ਲੋੜਾਂ ਅਨਸਾਰ ਸਮੇਂ ਅਨਸਾਰ ਬਦਲਦੇ ਰਹਿੰਦੇ ਹਨ ਪਰ ਉਸਨੇ ਅਜੀਹਾ ਕਿਉਂ ਕੀਤਾ ਕਿ ਤੁਸੀਂ ਸੋਚਿਆ ਕਦੇ ਮੈਂ ਸੰਖੇਪ ਸਵਾਲ ਕੀਤਾ ਮੈਂ ਜ਼ਿਆਦਾ ਬੋਲਣਾ ਨਹੀਂ ਸੀ ਚਾਹੁੰਦਾ ਤਾਂ ਜੋ ਮਾਇਰਾ ਨੂੰ ਆਪਣੀ ਗੱਲ ਕਹਿਣ ਵਿੱਚ ਕੋਈ ਔਖ ਨਾ ਹੋਵੇ ਹਾਂ ਮੈਂ ਸੋਚਿਆ ਪਰ ਜੋ ਕੁਝ ਵੀ ਸਾਡੇ ਆਸੇ-ਪਾਸੇ ਵਾਪਰਦਾ ਹੈ ਉਸ ਲਈ ਬਹੁਤ ਕੁਝ ਜ਼ਿੰਮੇਵਾਰ ਹੁੰਦਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਅੱਜ ਤੱਕ ਮੈਂ ਇਹ ਸਭ ਕਿਸੇ ਨਾਲ ਸਾਂਝਾ ਨਹੀਂ ਕੀਤਾ ਮੈਨੂੰ ਲੱਗਦਾ ਸੀ ਮੈਨੂੰ ਇਹ ਗੱਲਾਂ ਕਿਸੇ ਨਾਲ ਨਹੀਂ ਕਰਨੀਆਂ ਚਾਹੀਦੀਆਂ ਇੱਕ ਦੋ ਵਾਰ ਸ਼ੁਰੂ ਵਿੱਚ ਜਦੋਂ ਮੇਰੇ ਨਾਲ ਰੇਪ ਹੋਇਆ ਕੁਝ ਅਖਬਾਰ ਦੇ ਪੱਤਰਕਾਰ ਵੀ ਮੇਰੇ ਕੋਲ ਆਏ ਪਰ ਮੈਂ ਉਹਨਾਂ ਨੂੰ ਵੀ ਕੁਝ ਬਿਨਾਂ ਹੀ ਦੱਸੇ ਵਾਪਸ ਭੇਜ ਦਿੱਤਾ ਪਰ ਹੁਣ ਮੈਂ ਮਹਿਸੂਸ ਕਰਦੀ ਹਾਂ ਕਿ ਤੁਹਾਨੂੰ ਇਹ ਦੱਸਦੇ ਦੱਸਦੇ ਮੇਰੇ ਤਨ ਮਨ ਤੋਂ ਕੋਈ ਭਾਰ ਉਤਰ ਰਿਹਾ ਹੈ ਮੈਂ ਹੌਲੀ ਹੋ ਰਹੀ ਹਾਂ ਸ਼ਾਇਦ ਅੱਜ ਮੇਰੀ ਆਤਮਿਕ ਮੁਕਤੀ ਦਾ ਦਿਨ ਹੈ ਜਦੋਂ ਤੁਸੀਂ ਸਵੇਰੇ ਮੇਰੇ ਕੋਲ ਆਏ ਸੀ ਮੈਂ ਸੋਚਿਆ ਸੀ ਕਿ ਤੁਹਾਡੇ ਨਾਲ ਬਹੁਤੀ ਗੱਲ ਨਾ ਕਰਾਂ ਬਹੁਤ ਵਾਰ ਇਹ ਸਭ ਮੈਂ ਭੁੱਲਦੀ ਰਹੀ ਪਰ ਕੁਝ ਸਮੇਂ ਬਾਅਦ ਫਿਰ ਇਹ ਸਭ ਕੁਝ ਕੌੜੀਆਂ ਯਾਦਾਂ ਦੇ ਰੂਪ ਵਿੱਚ ਮੇਰੇ ਅੰਦਰ ਭਰਨ ਲੱਗਦਾ ਹੈ ਇਹ ਵਾਰ-ਵਾਰ ਹੁੰਦਾ ਰਿਹਾ ਭੁੱਲਣਾ ਤੇ ਯਾਦ ਆਉਣਾ ਹੁਣ ਵੀ ਮੈਨੂੰ ਫਿਰ ਇਸ ਸਭ ਨੇ ਅੰਦਰੋਂ ਫੜਿਆ ਹੋਇਆ ਹੈ ਪਰ ਇੰਨੀ ਕੁ ਗੱਲ ਕਰਨ ਬਾਅਦ ਮੈਂ ਮਹਿਸੂਸ ਕਰਦੀ ਹਾਂ ਕਿ ਕੁਦਰਤ ਸ਼ਾਇਦ ਇਹੀ ਚਾਹੁੰਦੀ ਹੈ ਕਿ ਮੈਂ ਇਸ ਆਤਮਿਕ ਦੁੱਖ ਤੋਂ ਮੁਕਤ ਹੋਵਾਂ ਹੁਣ ਤੁਹਾਨੂੰ ਮੈਂ ਸਭ ਕੁਝ ਦੱਸਦੀ ਹਾਂ ਮਾਇਰਾ ਫਿਰ ਚੁੱਪ ਹੋ ਗਈ ਫਿਰ ਉਹ ਹੌਲੀ-ਹੌਲੀ ਬੋਲਣ ਲੱਗੀ ਮੇਰੀ ਜ਼ਿੰਦਗੀ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਮੈਨੂੰ ਖੁਸ਼ੀ ਦੇਵੇ ਮੈਂ ਵਰਿਆਂ ਤੋਂ ਖੁੱਲ ਕੇ ਹੱਸੀ ਨਹੀਂ ਬੱਚਿਆਂ ਦੇ ਨਾਲ ਰਹਿੰਦਿਆਂ ਮੈਨੂੰ ਆਤਮਿਕ ਸ਼ਾਂਤੀ ਜ਼ਰੂਰ ਮਿਲਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿਸੇ ਦੁੱਖ ਨੇ ਮੈਨੂੰ ਅੰਦਰੋਂ ਫੜਿਆ ਹੋਇਆ ਜ਼ਿੰਦਗੀ ਇਸ ਤਰ੍ਹਾਂ ਹੀ ਨਹੀਂ ਰਹੀ ਜਿਵੇਂ ਕਿਸੇ ਫੁੱਲਾਂ ਭਰੇ ਬਾਗ ਵਿੱਚੋਂ ਹਵਾ ਲੰਘਦੀ ਹੈ ਆਪਣਾ ਆਪ ਖੁਸ਼ਬੂ ਨਾਲ ਭਰਿਆ ਨਹੀਂ ਲੱਗਦਾ ਹੁਣ ਜਿਉਣਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਦਾ ਸੌਂਪਿਆ ਕੰਮ ਕਰ ਰਹੇ ਹੋਈਏ ਸਾਡੇ ਬਾਹਰ ਸਾਨੂੰ ਦੁੱਖ ਮਿਲਦਾ ਹੈ ਅੰਦਰ ਵੀ ਦੁੱਖ ਹੈ ਪਰ ਉਹ ਹੋਰ ਚੀਜ਼ ਹੈ ਮੈਂ ਆਪਣੇ ਅੰਦਰ ਬਾਹਰ ਦੇ ਦੁੱਖਾਂ ਵਿੱਚ ਦੁਚਿੱਤੀ ਵਿੱਚ ਪੈ ਜਾਂਦੀ ਹਾਂ ਕਦੇ-ਕਦੇ ਸੁਬੋਧ ਬਾਰੇ ਸੋਚਦੀ ਹਾਂ ਪਰ ਜ਼ਿਆਦਾਤਰ ਮੈਂ ਆਪਣੀ ਮੁਹੱਬਤ ਬਾਰੇ ਸੋਚਦੀ ਹਾਂ ਸਿਮਰਨ ਬਾਰੇ ਸੋਚਦੀ ਹਾਂ ਮੈਂ ਸਿਰਫ ਇੱਕੋ ਹੀ ਆਦਮੀ ਨੂੰ ਪਿਆਰ ਕੀਤਾ ਹੈ ਸਿਮਰਨ ਨੂੰ ਬਸ ਇਸੇ ਨਾਲ ਸਕੂਨ ਮਿਲਦਾ ਹੈ ਸਿਮਰਨ ਨੂੰ ਮੈਂ ਵਾਰ-ਵਾਰ ਯਾਦ ਕਰਦੀ ਹਾਂ ਇਹ ਭਾਵੇਂ ਥੋੜਾ ਜਿਹਾ ਸਕੂਨ ਦਿੰਦਾ ਹੈ ਪਰ ਮੈਂ ਇਸ ਦੇ ਬਾਰੇ ਸੋਚਦੀ ਰਹਿਣਾ ਚਾਹੁੰਦੀ ਹਾਂ ਕਿਉਂਕਿ ਸਾਡਾ ਲਗਾਤਾਰ ਸੋਚਣਾ ਸਾਡੇ ਅਚੇਤ ਮਨ ਦਾ ਹਿੱਸਾ ਬਣਦਾ ਹੈ ਫਿਰ ਮੈਨੂੰ ਸਿਮਰਨ ਦੇ ਸੁਪਨੇ ਆਉਂਦੇ ਹਨ ਸੁਪਨਿਆਂ ਵਿੱਚ ਮੈਂ ਸਿਮਰਨ ਦਾ ਹੱਥ ਫੜ ਕੇ ਤੁਰਦੀ ਹਾਂ ਹਮੇਸ਼ਾ ਅਸੀਂ ਤੁਰਦੇ ਜਾ ਰਹੇ ਹਾਂ ਖੇਤਾਂ ਦੇ ਵਿੱਚ ਠੰਡੀਆਂ ਹਵਾਵਾਂ ਦੇ ਵਗਦਿਆਂ ਇੱਕ ਦੂਜੇ ਨਾਲ ਗੱਲਾਂ ਕਰਦੇ ਉੱਥੇ ਹੋਰ ਕੋਈ ਨਹੀਂ ਹੁੰਦਾ ਬਸ ਮੈਂ ਤੇ ਉਹ ਮਨੁੱਖ ਆਪਣੇ ਮੁਹੱਬਤ ਕਰਨ ਵਾਲੇ ਕੋਲ ਹੋਵੇ ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਇੰਨਾ ਖੂਬਸੂਰਤ ਅਹਿਸਾਸ ਹੋਰ ਕੁਝ ਵੀ ਨਹੀਂ ਮੈਂ ਚਾਹੁੰਦੀ ਹਾਂ ਮੈਂ ਹਮੇਸ਼ਾ ਸੌਂਦੀ ਰਹਾ ਸਿਮਰਨ ਦੇ ਸੁਪਨੇ ਵੇਖਦੀ ਰਹਾ ਬਸ ਮੈਂ ਲਗਾਤਾਰ ਸੁਪਨੇ ਵੇਖਣਾ ਪਸੰਦ ਕਰਦੀ ਹਾਂ ਡ੍ਰੀਮਸ ਆਫਟਰ ਡ੍ਰੀਮਸ ਮਾਇਰਾ ਚੁੱਪ ਹੋ ਗਈ ਉਹ ਸ਼ਾਇਦ ਨਿਸ਼ਚਿਤ ਤੌਰ ਤੇ ਆਪਣੇ ਸੁਪਨਿਆਂ ਬਾਰੇ ਸੋਚ ਰਹੀ ਸੀ ਸਿਮਰਨ ਬਾਰੇ ਉਸ ਦੇ ਮੂੰਹ ਤੇ ਹਲਕੀ ਮੁਸਕਰਾਹਟ ਸੀ ਮੈਨੂੰ ਲੱਗਿਆ ਮੈਂ ਅੱਜ ਕੁਦਰਤ ਦੀ ਉਸ ਦਾਤ ਦੇ ਸੰਪਰਕ ਵਿੱਚ ਹਾਂ ਜਿਸ ਨੂੰ ਮੁਹੱਬਤ ਕਿਹਾ ਜਾਂਦਾ ਹੈ ਜੋ ਗੀਤਾਂ ਜਾਂ ਕਵਿਤਾਵਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਇੱਕ ਜਿਉਂਦੀ ਜਾਗਦੀ ਚੀਜ਼ ਕੁਝ ਚਿਰ ਰੁਕ ਕੇ ਮਾਇਰਾ ਫਿਰ ਬੋਲਣ ਲੱਗੀ ਮੇਰੀ ਇੱਕ ਫਰੈਂਡ ਹੈ ਉਹ ਕਾਲ ਕਰ ਲੈ ਫੇਸਬੁੱਕ ਤੇ ਹੀ ਮਿਲੀ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਉਸ ਨੇ ਮੇਰੀ ਇਸ ਦੁੱਖ ਵਿੱਚੋਂ ਨਿਕਲਣ ਵਿੱਚ ਬਹੁਤ ਮਦਦ ਕੀਤੀ ਉਸ ਬਾਰੇ ਮੈਂ ਇੱਕ ਪੋਇਮ ਵੀ ਲਿਖੀ ਸੀ ਕਵਰ ਨਾਟ ਅਵੇਲੇਬਲ ਇਸ ਬੋਧ ਦੀ ਬੁੱਕ ਵਿੱਚ ਹੈ ਤੁਸੀਂ ਪੜ੍ਹੀ ਹੋਵੇਗੀ ਹਾਂ ਮੈਂ ਪੜ੍ਹੀ ਹੈ ਮੈਂ ਸੰਖੇਪ ਵਿੱਚ ਜਵਾਬ ਦਿੱਤਾ ਇਹ ਬੜੀ ਦਲੇਰ ਤੇ ਹੌਸਲੇ ਵਾਲੀ ਕੁੜੀ ਹੈ ਇਸ ਦੀ ਮਾਂ ਮਾਨਸਿਕ ਰੋਗੀ ਹੈ ਅਤੇ ਪੱਕੇ ਤੌਰ ਤੇ ਹਸਪਤਾਲ ਵਿੱਚ ਦਾਖਲ ਹੈ ਮੈਂ ਬਹੁਤ ਵਾਰ ਇਹ ਸੋਚਦੀ ਹਾਂ ਕਿ ਅਸੀਂ ਸਿਰਫ ਆਪਣੇ ਦੁੱਖ ਨੂੰ ਹੀ ਵੱਡਾ ਬਣਾ ਕੇ ਵੇਖਣ ਵਿੱਚ ਰੁੱਝੇ ਰਹਿੰਦੇ ਹਾਂ ਇਸ ਦੁਨੀਆ ਵਿੱਚ ਕਿੰਨੇ ਲੋਕ ਕਿੰਨੇ ਜ਼ਿਆਦਾ ਦੁਖੀ ਹਨ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਕੋਈ ਸਾਡਾ ਦੁੱਖ ਘਟ ਕਰੇ ਪਰ ਆਪ ਅਸੀਂ ਕਦੇ ਵੀ ਕਿਸੇ ਦੇ ਦੁੱਖ ਨੂੰ ਘਟ ਕਰਨ ਦਾ ਕਾਰਨ ਨਹੀਂ ਬਣਦੇ ਇਸ ਲਈ ਹਰ ਕੋਈ ਆਪੋ ਆਪਣੇ ਦੁੱਖ ਵਿੱਚ ਡੁੱਬਿਆ ਹੋਇਆ ਹੈ ਇਸੇ ਕਾਰਨ ਹੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਕਿਸੇ ਦੇ ਕੰਮ ਆ ਸਕਾਂ ਇਸ ਕੁੜੀ ਦਾ ਨਾਮ ਪੂਨਮ ਹੈ ਸਾਲ ਕੁ ਪਹਿਲਾਂ ਹੀ ਮੈਨੂੰ ਮਿਲੀ ਸੀ ਇਹ ਮੇਰੇ ਸਟੇਟਸ ਪੜ੍ਹਦੀ ਰਹਿੰਦੀ ਸੀ ਮੈਨੂੰ ਫੋਲੋ ਕਰਦੀ ਹੈ ਫੇਸਬੁੱਕ ਤੇ ਫਿਰ ਅਸੀਂ ਫਰੈਂਡ ਬਣ ਗਏ ਹੌਲੀ-ਹੌਲੀ ਗੱਲਬਾਤ ਕਰਦੇ-ਕਰਦੇ ਇਸ ਨੇ ਮੈਨੂੰ ਦੱਸਿਆ ਕਿ ਇਹ ਕਾਲ ਗਰਲ ਹੈ ਬਹੁਤੇ ਇਸ ਦੇ ਕਰੀਬੀ ਲੋਕ ਇਸ ਬਾਰੇ ਨਹੀਂ ਜਾਣਦੇ ਸ਼ਾਇਦ ਇਸ ਦੇ ਸਾਰੇ ਫਰੈਂਡਸ ਵਿੱਚੋਂ ਮੈਂ ਹੀ ਜਾਣਦੀ ਹਾਂ ਕਿ ਉਹ ਕਾਲ ਗਰਲ ਹੈ ਕਿਉਂਕਿ ਇਹ ਮੇਰੇ ਤੇ ਵਿਸ਼ਵਾਸ ਕਰਦੀ ਹੈ ਪੂਨਮ ਆਖਦੀ ਹੈ ਕਿ ਮੈਰਾ ਤੈਨੂੰ ਸਿਰਫ ਇੱਕ ਵਾਰ ਹੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ ਕਿ ਤੇਰੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਗਏ ਪਰ ਉਸ ਨਾਲ ਇਹ ਹਰ ਰੋਜ਼ ਹੋਣ ਵਾਲਾ ਕੰਮ ਹੈ ਉਸਨੇ ਮੈਨੂੰ ਬਹੁਤ ਸਮਝਾਇਆ ਕਿ ਐਵੇਂ ਮੈਂ ਇਸ ਗੱਲ ਨੂੰ ਆਪਣੇ ਮਨ ਤੇ ਲਾਇਆ ਹੋਇਆ ਹੈ ਉਹ ਕਹਿੰਦੀ ਹੈ ਕਿ ਮੈਨੂੰ ਇਸ ਗੱਲ ਨੂੰ ਇਸ ਤਰ੍ਹਾਂ ਹੀ ਭੁੱਲ ਜਾਣਾ ਚਾਹੀਦਾ ਹੈ ਜਿਵੇਂ ਅਸੀਂ ਕਦੇ ਬਾਹਰ ਜਾਈਏ ਕਿਸੇ ਹੋਟਲ ਤੇ ਰੋਟੀ ਖਾਈਏ ਉੱਥੇ ਖਾਣਾ ਸਵਾਦ ਨਾ ਮਿਲਿਆ ਹੋਵੇ ਅਸੀਂ ਇੱਕ ਦੋ ਦਿਨ ਹੀ ਅਜਿਹੀ ਗੱਲ ਨੂੰ ਯਾਦ ਰੱਖਦੇ ਹਾਂ ਕਿ ਖਾਣਾ ਬੇਸਵਾਦਾ ਸੀ ਫਿਰ ਰੋਜ਼ਮਰਾ ਦੇ ਕੰਮਕਾਜ ਵਿੱਚ ਵਿਅਸਤ ਹੋ ਜਾਂਦੇ ਹਾਂ ਪਰ ਮੈਥੋਂ ਭੁੱਲ ਨਹੀਂ ਹੋਇਆ ਹੁਣ ਵੀ ਕਦੇ-ਕਦੇ ਹੀ ਇਹ ਸਭ ਪਰੇਸ਼ਾਨ ਕਰਦਾ ਹੈ ਪੂਨਮ ਮੈਨੂੰ ਅਜੀਬ ਤਰ੍ਹਾਂ ਦੀ ਲੱਗਦੀ ਹੈ ਉਹ ਮੇਰੇ ਵਾਂਗ ਫੇਸਬੁੱਕ ਤੇ ਆਪਣੀਆਂ ਫੀਲਿੰਗ ਨਹੀਂ ਲਿਖਦੀ ਅੱਜ ਦੇ ਸਮੇਂ ਵਿੱਚ ਵੀ ਉਹ ਖੱਤ ਲਿਖਣ ਵਾਲੀ ਕੁੜੀ ਹੈ ਉਹ ਹਰ ਹਫ਼ਤੇ ਮੈਨੂੰ ਇੱਕ ਖੱਤ ਲਿਖਦੀ ਹੈ ਅਕਸਰ ਉਹਨਾਂ ਵਿੱਚ ਅਜਿਹੇ ਆਦਮੀਆਂ ਦਾ ਜ਼ਿਕਰ ਹੁੰਦਾ ਹੈ ਜਿਨ੍ਹਾਂ ਨਾਲ ਉਹ ਇੱਕ ਲੰਘੇ ਹੋਏ ਹਫ਼ਤੇ ਵਿੱਚ ਸੌਂਦੀ ਰਹੀ ਹੁੰਦੀ ਹੈ ਜਾਂ ਉਸ ਨੂੰ ਸੌਣਾ ਪੈਂਦਾ ਹੈ ਮੈਂ ਉਸ ਨੂੰ ਬਹੁਤ ਵਾਰ ਕਿਹਾ ਕਿ ਤੂੰ ਕੋਈ ਹੋਰ ਕੰਮ ਕਿਉਂ ਨਹੀਂ ਕਰਦੀ ਉਹ ਕਹਿੰਦੀ ਹੈ ਘੱਟ ਸਮੇਂ ਵਿੱਚ ਵੱਧ ਪੈਸੇ ਕਮਾਉਣ ਦਾ ਇਹੀ ਸਭ ਤੋਂ ਚੰਗਾ ਸਾਧਨ ਹੈ ਉਸ ਦੇ ਪਿਤਾ ਦੀ ਐਕਸੀਡੈਂਟ ਵਿੱਚ ਮੌਤ ਹੋਣ ਤੋਂ ਬਾਅਦ ਉਸ ਦੀ ਮਾਂ ਸਦਮੇ ਵਿੱਚ ਚਲੀ ਗਈ ਸੀ ਉਹ ਆਪਣੇ ਮਾਂ-ਬਾਪ ਦੀ ਇਕੱਲੀ ਸੰਤਾਨ ਹੈ ਉਹ ਕਈ ਵਾਰ ਆਖਦੀ ਹੈ ਦੀਦੀ ਇੱਜ਼ਤ ਬਹੁਤ ਕੰਮ ਦੀ ਚੀਜ਼ ਹੈ ਪਰ ਇਹ ਖਾਣ ਦੇ ਕੰਮ ਨਹੀਂ ਆਉਂਦੀ ਮੈਨੂੰ ਪਤਾ ਹੈ ਜਦੋਂ ਡਾਕਟਰ ਨੇ ਮਹਿੰਗੀਆਂ ਦਵਾਈਆਂ ਲਿਖੀਆਂ ਤਾਂ ਉਹ ਸਿਰਫ ਪੈਸੇ ਨਾਲ ਹੀ ਖਰੀਦੀਆਂ ਜਾ ਸਕਦੀਆਂ ਹਨ ਉੱਥੇ ਤੁਹਾਡੀ ਪਵਿੱਤਰਤਾ ਜਾਂ ਭਾਵਨਾਵਾਂ ਦੇ 5 ਰੁਪਏ ਵੀ ਨਹੀਂ ਮਿਲਦੇ ਉਸ ਨੂੰ ਡਾਕਟਰਾਂ ਨੇ ਦੱਸਿਆ ਹੈ ਕਿ ਉਸ ਦੀ ਮਾਂ ਵੱਧ ਤੋਂ ਵੱਧ 2 ਸਾਲ ਹੋਰ ਜ਼ਿੰਦਾ ਰਹੇਗੀ ਪੂਨਮ ਆਖਦੀ ਹੈ ਮੈਨੂੰ ਪਤਾ ਹੈ ਕਿ ਮੇਰੀ ਮਾਂ ਮੌਤ ਵੱਲ ਜਾ ਰਹੀ ਹੈ ਇਸ ਲਈ ਮੈਂ ਉਸ ਦੇ ਰਹਿਣ ਤੱਕ ਉਸ ਦੀ ਸੰਭਾਲ ਕਰਾਂਗੀ ਫਿਰ ਵਿਦੇਸ਼ ਚਲੀ ਜਾਵਾਂਗੀ ਉੱਥੇ ਕਿਸੇ ਚੰਗੇ ਆਦਮੀ ਨਾਲ ਆਪਣੀ ਲਾਈਫ ਸੈੱਟ ਕਰਨ ਦੀ ਕੋਸ਼ਿਸ਼ ਕਰਾਂਗੀ ਮਾਇਰਾ ਫਿਰ ਕੁਝ ਦੇਰ ਲਈ ਚੁੱਪ ਹੋ ਗਈ ਅਚਾਨਕ ਉਸ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਸਨ ਅਤੇ ਉਹ ਫਿਰ ਬੋਲਣ ਲੱਗੀ ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੇਰਾ ਭਰਾ ਮੇਰੇ ਨਾਲ ਬਲਾਤਕਾਰ ਕਰੇਗਾ ਜਾਂ ਉਹ ਆਦਮੀ ਜੋ ਉਸ ਤਰ੍ਹਾਂ ਸੀ ਜਿਵੇਂ ਉਹ ਮੇਰਾ ਭਰਾ ਹੋਵੇ ਭਾਵੇਂ ਬਲਵੰਤ ਮੇਰਾ ਸਕਾ ਭਰਾ ਨਹੀਂ ਸੀ ਪਰ ਜਿਸ ਪਰਿਵਾਰ ਨੇ ਮੈਨੂੰ ਅਪਣਾਇਆ ਆਪਣੇ ਕੋਲ ਰੱਖਿਆ ਉਸੇ ਤਰ੍ਹਾਂ ਰੱਖਿਆ ਜਿਵੇਂ ਆਪਣੇ ਬੱਚੇ ਨੂੰ ਰੱਖਿਆ ਜਾਂਦਾ ਹੈ ਸਰਜੀਤ ਅੰਕਲ ਜੋ ਬਾਅਦ ਵਿੱਚ ਮੇਰੇ ਲਈ ਪਿਤਾ ਬਣ ਗਏ ਸਨ ਭਾਵੇਂ ਇਹ ਮੇਰੇ ਅਸਲੀ ਪਿਤਾ ਨਹੀਂ ਸਨ ਅਤੇ ਬਲਵੰਤ ਦੇ ਅਸਲੀ ਪਿਤਾ ਸਨ ਪਰ ਉਹਨਾਂ ਨੇ ਮੇਰੇ ਅਤੇ ਬਲਵੰਤ ਵਿੱਚ ਕਦੇ ਫਰਕ ਨਹੀਂ ਸੀ ਕੀਤਾ ਬਲਵੰਤ ਵੀ ਛੋਟੇ ਹੁੰਦਿਆਂ ਮੇਰੇ ਨਾਲ ਇਸ ਤਰ੍ਹਾਂ ਹੀ ਰਿਹਾ ਜਿਵੇਂ ਦੋ ਭੈਣ ਭਰਾ ਰਹਿੰਦੇ ਹਨ ਪਰ ਬਹੁਤ ਕੁਝ ਹੁੰਦਾ ਹੈ ਜੋ ਆਦਮੀ ਦੀ ਸੋਚ ਬਦਲ ਦਿੰਦਾ ਹੈ ਬਲਵੰਤ ਦਾ ਇੱਕ ਦੋਸਤ ਸੀ ਉਸ ਦਾ ਨਾਮ ਅਮਰਜੀਤ ਸੀ ਉਹ ਰੋਜ਼ ਸ਼ਰਾਬ ਪੀਣ ਵਾਲਾ ਆਦਮੀ ਸੀ ਉਸਨੇ ਬਲਵੰਤ ਨੂੰ ਵੀ ਸ਼ਰਾਬੀ ਬਣਾ ਦਿੱਤਾ ਉਹ ਇਕੱਠੇ ਸ਼ਰਾਬ ਕੱਢਦੇ ਸਨ ਰੋਜ਼ ਸਾਡੇ ਘਰ ਸ਼ਾਮ ਨੂੰ ਦੇਰ ਰਾਤ ਤੱਕ ਸ਼ਰਾਬ ਪੀਂਦੇ ਅਮਰਜੀਤ ਦੇ ਇਰਾਦੇ ਮੇਰੇ ਲਈ ਠੀਕ ਨਹੀਂ ਸਨ ਬਲਵੰਤ ਦੇ ਸ਼ਰਾਬੀ ਹੋਣ ਤੇ ਕਈ ਵਾਰ ਅਮਰਜੀਤ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਲਗਾਤਾਰ ਵਿਰੋਧ ਕਾਰਨ ਅਮਰਜੀਤ ਮੇਰੇ ਲਈ ਨਫ਼ਰਤ ਭਰਨ ਲੱਗਿਆ ਫਿਰ ਉਸਨੇ ਬਲਵੰਤ ਨੂੰ ਮੇਰੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਕਹਿੰਦਾ ਕਿ ਤੂੰ ਇਸ ਦਾ ਵਿਆਹ ਕਿਸ ਨਾਲ ਕਰੇਗਾ ਤੈਨੂੰ ਵਿਆਹ ਵਿੱਚ ਦਾਜ ਵੀ ਦੇਣਾ ਪਏਗਾ ਤੇਰੀ ਇਹ ਲੱਗਦੀ ਕੁਝ ਨਹੀਂ ਤੁਹਾਡਾ ਕੋਈ ਵੀ ਰਿਸ਼ਤਾ ਨਹੀਂ ਹੈ ਇਸ ਲਈ ਤੈਨੂੰ ਹੀ ਇਸ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ ਉਸਨੇ ਹਰ ਰੋਜ਼ ਅਜਿਹੀਆਂ ਗੱਲਾਂ ਕਰ ਕਰਕੇ ਬਲਵੰਤ ਦੇ ਮਨ ਵਿੱਚ ਮੇਰੇ ਲਈ ਹਵਸ ਪੈਦਾ ਕਰ ਦਿੱਤੀ ਤੇ ਇੱਕ ਰਾਤ ਜਦੋਂ ਅਮਰਜੀਤ ਉਸ ਨੂੰ ਕਾਫੀ ਸ਼ਰਾਬ ਪਿਲਾ ਕੇ ਚਲਿਆ ਗਿਆ ਤਾਂ ਬਲਵੰਤ ਨੇ ਮੇਰੇ ਨਾਲ ਰੇਪ ਕੀਤਾ ਮੈਂ ਇਸ ਬਾਰੇ ਸਾਡੀ ਇੱਕ ਗਵੰਡਣ ਨੂੰ ਹੀ ਦੱਸਿਆ ਸੀ ਉਸ ਤੋਂ ਸਭ ਨੂੰ ਪਤਾ ਲੱਗ ਗਿਆ ਬਲਵੰਤ ਅਗਲੀ ਸਵੇਰ ਘਰੋਂ ਪਤਾ ਨਹੀਂ ਕਿੱਥੇ ਚਲਾ ਗਿਆ ਫਿਰ ਮਾਇਰਾ ਕੁਝ ਦੇਰ ਚੁੱਪ ਰਹੀ ਇੱਕ ਦਿਨ ਬਲਵੰਤ ਅਚਾਨਕ ਆ ਗਿਆ ਕਰੀਬ 20 ਦਿਨਾਂ ਬਾਅਦ ਉਸ ਦੇ ਕੱਪੜੇ ਗੰਦੇ ਤੇ ਪਾਟੇ ਹੋਏ ਸਨ ਵਾਲ ਖਿਲਰੇ ਹੋਏ ਸਨ ਉਸ ਨੂੰ ਵੇਖਣ ਤੇ ਹੀ ਲੱਗਦਾ ਸੀ ਕਿ ਉਸ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਹੈ ਉਹ ਵਾਰ-ਵਾਰ ਆਪਣੇ ਸਿਰ ਦੇ ਵਾਲ ਪੁੱਟ ਰਿਹਾ ਸੀ ਘਰ ਦੇ ਵਿਹੜੇ ਵਿੱਚ ਆ ਕੇ ਉਹ ਪੂਰਾ ਦਿਨ ਖੜਾ ਰਿਹਾ ਫਿਰ ਬੈਠ ਗਿਆ ਉਹ ਇੱਕੋ ਗੱਲ ਵਾਰ-ਵਾਰ ਹੌਲੀ ਜਿਹੀ ਆਵਾਜ਼ ਵਿੱਚ ਬੋਲ ਰਿਹਾ ਸੀ ਮੈਂ ਪਾਪ ਕੀਤਾ ਮੈਂ ਪਾਪ ਕੀਤਾ ਉਹ ਮੇਰੇ ਵੱਲ ਵੇਖ ਕੇ ਰੋ ਰਿਹਾ ਸੀ ਇੱਕ ਦਿਨ ਅਤੇ ਪੂਰੀ ਇੱਕ ਰਾਤ ਉਹ ਉੱਥੇ ਘਰ ਦੇ ਵਿਹੜੇ ਵਿੱਚ ਬੈਠਾ ਰਿਹਾ ਉਹ ਵਾਰ-ਵਾਰ ਬੇਹੋਸ਼ ਹੋ ਜਾਂਦਾ ਸੀ ਅਤੇ ਵਾਰ-ਵਾਰ ਪਾਣੀ-ਪਾਣੀ ਕਹਿ ਰਿਹਾ ਸੀ ਫਿਰ ਮੈਨੂੰ ਤਰਸ ਆ ਗਿਆ ਬਹੁਤ ਕੁਝ ਯਾਦ ਆਇਆ ਅੰਕਲ ਸਰਜੀਤ ਸਿੰਘ ਨੇ ਮੈਨੂੰ ਕਿਹਾ ਸੀ ਕਿ ਇਸ ਦਾ ਖਿਆਲ ਰੱਖੀ ਮੈਂ ਉਸ ਨੂੰ ਪੀਣ ਲਈ ਪਾਣੀ ਦਿੱਤਾ ਰੋਟੀ ਦਿੱਤੀ ਉਸ ਨੇ ਥੋੜੀ ਜਿਹੀ ਰੋਟੀ ਕੰਬਦੇ ਹੱਥਾਂ ਨਾਲ ਖਾਧੀ ਫਿਰ ਲਗਾਤਾਰ ਰੋਂਦਾ ਸੀ ਪਰ ਇਹ ਗੱਲ ਵੀ ਸੱਚ ਸੀ ਉਹ ਜੋ ਵੀ ਸੀ ਮੇਰਾ ਉਸ ਤੋਂ ਬਿਨਾ ਹੋਰ ਕੋਈ ਨਹੀਂ ਸੀ ਪਰ ਤੂੰ ਉਸ ਨੂੰ ਮਾਫ ਕਿਵੇਂ ਕਰ ਦਿੱਤਾ ਮੈਂ ਸੰਖੇਪ ਸਵਾਲ ਕੀਤਾ ਉਸ ਦੇ ਪਰਿਵਾਰ ਦਾ ਬਹੁਤ ਵੱਡਾ ਅਹਿਸਾਨ ਸੀ ਮੇਰੇ ਤੇ ਦੂਸਰੀ ਗੱਲ ਹੁਣ ਉਸ ਨੂੰ ਕਿਸੇ ਚੀਜ਼ ਦਾ ਗਿਆਨ ਵੀ ਨਹੀਂ ਸੀ ਉਹ ਪਾਗਲ ਹੋ ਚੁੱਕਿਆ ਸੀ ਅਜਿਹੇ ਆਦਮੀ ਤੇ ਸਿਰਫ ਤਰਸ ਖਾਦਾ ਜਾ ਸਕਦਾ ਹੈ ਉਸਨੇ ਜੋ ਵੀ ਕੀਤਾ ਉਸ ਵਿੱਚ ਉਸ ਦਾ ਪੂਰਾ ਕਸੂਰ ਨਹੀਂ ਸੀ ਮੈਂ ਉਸ ਨੂੰ ਮਾਫ ਕਰ ਦਿੱਤਾ ਸੀ ਪਤਾ ਨਹੀਂ ਕਿਉਂ ਫਿਰ ਬਲਵੰਤ ਦੇ ਨਾਮ ਜੋ ਜ਼ਮੀਨ ਸੀ ਮੈਂ ਆਪਣੇ ਨਾਮ ਕਰਵਾਈ ਬਹੁਤ ਖੱਜਲ ਖੁਆਰੀ ਹੋਈ ਫਿਰ ਜ਼ਮੀਨ ਵੇਚ ਦਿੱਤੀ ਤੇ ਮੈਂ ਕਈ ਥਾਵਾਂ ਤੋਂ ਘੁੰਮਦੀ ਹੋਈ ਅਖੀਰ ਇਸ ਆਸ਼ਰਮ ਵਿੱਚ ਆ ਗਈ ਕੀ ਹੁਣ ਬਲਵੰਤ ਚਾਹੁੰਦਾ ਹੈ ਜਾਂ ਮਾਇਰਾ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਉਹ ਬਹੁਤ ਦੇਰ ਚੁੱਪ ਬੈਠੀ ਰਹੀ ਮੈਂ ਉਸ ਨੂੰ ਦੁਬਾਰਾ ਇਹ ਸਵਾਲ ਨਹੀਂ ਸੀ ਪੁੱਛਿਆ ਉਹ ਡੀਕ ਕਰਦਾ ਰਿਹਾ ਕਿ ਉਹ ਕੁਝ ਬੋਲੇ ਕਾਫੀ ਸਮੇਂ ਬਾਅਦ ਮਾਇਰਾ ਨੇ ਮੇਰੇ ਵੱਲ ਵੇਖਿਆ ਤੇ ਉੱਠ ਕੇ ਤੁਰ ਪਈ ਮੈਂ ਉਸ ਦੇ ਪਿੱਛੇ ਤੁਰਿਆ ਜਾ ਰਿਹਾ ਸੀ ਉਹ ਆਸ਼ਰਮ ਦੇ ਇੱਕ ਕਮਰੇ ਦੇ ਦਰਵਾਜ਼ੇ ਅੱਗੇ ਜਾ ਕੇ ਰੁਕ ਗਈ ਮੈਂ ਵੀ ਉਸ ਦੇ ਨਾਲ ਹੀ ਕਮਰੇ ਦੇ ਦਰਵਾਜ਼ੇ ਤੇ ਸਾਂ ਕਮਰੇ ਦਾ ਦਰਵਾਜ਼ਾ ਖੁੱਲਾ ਸੀ ਕਮਰੇ ਦੇ ਅੰਦਰ ਥੋੜਾ ਜਿਹਾ ਹਨੇਰਾ ਸੀ ਕਮਰੇ ਵਿੱਚ ਇੱਕ ਬਹੁਤ ਕਮਜ਼ੋਰ ਤੇ ਪਾਗਲ ਦਿਸਣ ਵਾਲਾ ਆਦਮੀ ਕੁਰਸੀ ਤੇ ਬੈਠਾ ਸੀ ਜੋ ਸਿਰ ਝੁਕਾ ਕੇ ਧਰਤੀ ਵੱਲ ਵੇਖ ਰਿਹਾ ਸੀ ਉਸ ਦੇ ਸਿਰ ਦੇ ਵਾਲ ਪੂਰੀ ਤਰ੍ਹਾਂ ਖਿਲਰੇ ਹੋਏ ਸਨ ਮਾਇਰਾ ਨੇ ਹੱਥ ਚੁੱਕਿਆ ਤੇ ਉਸ ਆਦਮੀ ਵੱਲ ਉਂਗਲ ਨਾਲ ਇਸ਼ਾਰਾ ਕੀਤਾ ਤੇ ਸਿਰਫ ਇੰਨਾ ਹੀ ਕਿਹਾ ਇਹ ਹੈ ਬਲਵੰਤ ਤੇ ਮੈਂ ਹਾਲੇ ਤੱਕ ਇਸ ਦਾ ਖਿਆਲ ਰੱਖਦੀ ਹਾਂ ਮੇਰਾ ਪੂਰਾ ਸਰੀਰ ਕੰਬ ਗਿਆ ਮਹਾਰਾ ਦੀਆਂ ਅੱਖਾਂ ਪਥਰਾਈਆਂ ਹੋਈਆਂ ਸਨ ਬਿਲਕੁਲ ਵੀ ਕਿਸੇ ਵੀ ਭਾਵ ਤੋਂ ਬਿਨਾ ਬਿਲਕੁਲ ਖਾਲੀ ਹੁਣ ਮੈਨੂੰ ਸਮਝ ਆਈ ਸੀ ਕਿ ਸਬੋਧ ਇਹ ਗੱਲ ਕਿਉਂ ਆਖਦਾ ਸੀ ਕਿ ਮਾਇਰਾ ਦੇਵੀ ਹੈ ਉਹ ਪਰਮਾਤਮਾ ਹੈ ਇਹੀ ਵਜ੍ਹਾ ਹੈ ਮੈਂ ਉਸ ਨੂੰ ਪਿਆਰ ਕਰਦਾ ਹਾਂ ਉਸ ਤੇ ਬਰਾਬਰ ਦੀ ਔਰਤ ਲੱਭਣੀ ਬਹੁਤ ਔਖੀ ਹੈ ਦੋਸਤੋ ਇਹ ਸੀ ਸੁਖਵੀਰ ਸਿੰਘ ਦੀ ਕਲਮ ਤੋਂ ਨਾਵਲ ਮੱਖੀਆਂ ਉਮੀਦ ਹੈ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਪਸੰਦ ਆਈ ਹੋਵੇਗੀ ਅਗਰ ਤੁਸੀਂ ਆਪਣੇ ਕੋਈ ਵੀ ਵਿਚਾਰ ਇਸ ਨਾਵਲ ਬਾਰੇ ਸਾਨੂੰ ਲਿਖਣਾ ਚਾਹੁੰਦੇ ਹੋ ਤਾਂ ਸਾਨੂੰ ਦਿੱਤੇ ਹੋਏ ਪਤੇ ਉੱਤੇ ਈਮੇਲ ਕਰੋ ਕੋਸ਼ਿਸ਼ ਰਹੇਗੀ ਕਿ ਵਧੀਆ ਲਿਖਤਾਂ ਨੂੰ ਤੁਹਾਡੇ ਰੂਬਰੂ ਕਰਦੇ ਰਹੀਏ ਮੈਂ ਸਾਰੇ ਹੀ ਸੁਣਨ ਵਾਲਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਇਹ ਸਾਂਝ ਇਦਾਂ ਹੀ ਬਣੀ ਰਹੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਰੱਖਾ